Hey yo, the kid. ਆਉ ਕਿਦਾਂ ਯਾਰ ਤੇ ਕੀ ਕਰੇ ਯਾਰ ਮਿੱਠੀਏ ਤੁਰਦੇ ਆ ਮੇਰੇ ਨਾਲ ਨਾਲ ਮਿੱਠੀਏ ਤਾਰੀ ਯਾਰ ਤੇ ਕੀ ਕਰੇ ਯਾਰ ਮਿੱਠੀਏ ਆਏ ਤੁਰਦੇ ਆ ਮੇਰੇ ਨਾਲ ਨਾਲ ਮਿੱਠੀਏ ਹਉ ਜਨਾ ਚਿਰ ਜਾਉ ਤਾਉਣ ਚੱਕ ਜਾਊਗਾ ਭਾਵੇਂ ਇੱਕ ਮਿੰਟ ਭਾਵੇਂ ਸਾਲ ਮਿੱਠੀਏ ਜਦੋਂ ਕਿਤੇ ਤਾਰ ਤਾਰ ਗੋਲੀ ਚੱਲਣੀ ਜਦੋਂ ਕਿਤੇ ਤਾਰ ਤਾਰ ਗੋਲੀ ਚੱਲਣੀ ਐਨਾ ਹੀ ਪਹਾੜਾ ਵਾਂਗੂ ਸੀਨੇ ਤਰਨੇ ਹੋ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬੰਨੇ ਆ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬੰਨੇ ਐਡ ਕਰਦਾ ਗਰੁੱਪ 11 ਮਾਲਟਣ ਤੇ ਬੰਦੇਰ ਮਿੱਠੀਏ ਜੇ ਪਹਿਲਾਂ ਕਿਤੇ ਲੱਕ ਵਜੋਂ ਮੈਂ ਮਰਿਆ ਨਾ ਵੈਰੀ ਮੇਰੇ ਬਾਹਰ ਤੇ ਫੇਰ ਮਿੱਠੀਏ ਜਾਗੀ ਉੱਤੇ ਪੈਦਾ ਇਹ ਰਿਕਾਰਡ ਹੋਊਗਾ ਜਾਗੀ ਉੱਤੇ ਪੈਦਾ ਇਹ ਰਿਕਾਰਡ ਹੋਊਗਾ ਦੇਣੀ ਮੌਤੀ ਐਸੀ ਫੇਰ ਨਹੀਂ ਕਤੀੜ ਜੜਨੇ ਹੋ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣੇ ਆ ਭੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ ਆ I die, I wanna go to hell. I'm a piece of shit, ain't fucking tell. ਆਉ ਭੱਜਦਾ ਨਹੀਂ ਬੀਬਾ ਮੈਂ ਤਾਂ ਮਰੂੰ ਟੌੜਨਾ ਮੇਰੇ ਜਾਨ ਬਾਦ ਮੇਰੇ ਸਾਰੇ ਵੈਰੀ ਭੱਜਣੇ ਆ ਮੈਂ ਨਹੀਂ ਉਹ ਹੁੱਡ ਮੇਰੀ ਰੇਂਜ ਘੁੰਮੂਗੀ ਤੇ ਵਿੱਚ ਮੇਰੇ ਉੱਚੀ ਉੱਚੀ ਗਾਣੇ ਵੱਜਣੇ ਆ ਕਾਲੀ ਰੇਂਜ ਨਹੀਂ ਉਹ ਇਹ ਕਾਲ ਬਣੂਗੀ ਕਾਲੀ ਰੇਂਜ ਨਹੀਂ ਉਹ ਇਹ ਕਾਲ ਬਣੂਗੀ ਗੰਨ ਛੋਟਾ ਧਾਰ ਦੇ ਸਰੀਰ ਸ਼ਰਮ ਹੋ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬੰਦੇ ਆ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬੰਦੇ ਆ ਮੈਨੂੰ ਵੀ ਬਾਜੀ ਗਰੇਟ ਲੱਗੂਆ ਗੋਦ ਦੇਖੀ ਮੇਰਾ ਕਿਵੇਂ ਗੋਟ ਬਣਨਾ ਜੀ ਥੋੜਾ ਕਰ ਵੇਟ ਲੱਗੂਆ ਮੂਸੇ ਵਾਲਾ ਮਰ ਕੇ ਵੀ ਜੀਉ ਯਾਰਾ 'ਚ ਮੂਸੇ ਵਾਲਾ ਮਰ ਕੇ ਵੀ ਜੀਉ ਯਾਰਾ 'ਚ ਕਿਉਂਕਿ ਖੂਨ ਵਿੱਚ ਸਾਡੇ ਅਣਖੀ ਜੇ ਕਰਨੇ ਆ ਹੋ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬੰਨੇ ਆ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ